ਸਲੋਕ ਲਾਲ ਵਿੱਚ ਝੂਠ ਵਿਖੇ ਵਿਆਦ ਕੀਆ ਦੇਹੀ ਮੈਂ ਬਾਸ ਲਾਲਚ ਝੂਠ ਵਿਖੇ ਵਿਆਦ ਇਹ ਸਾਰੇ ਔਗਣ ਲਾਲਚ ਔਰ ਝੂਠ ਇਹ ਔਗਣ ਵਿਖੇ ਸਾਰੇ ਵਿਸ਼ੇ ਬਕਾਰ ਇਹ ਦੇਹੀ ਦੇ ਵਿੱਚ ਦੇਹੀ ਕਿਹਨੂੰ ਕਹਿੰਦੇ ਨੇ ਦੇਹੀ ਹਿਰਦੇ ਨੂੰ ਕਹਿੰਦੇ ਨੇ ਸਰੀਰ ਨੂੰ ਨਹੀਂ ਕਹਿੰਦੇ ਦੇਹੀ ਸਰੀਰ ਨੂੰ ਵਿਦੇਹੀ ਕਹਿੰਦੇ ਨੇ ਦੇਹੀ ਗੁਪਤ ਵਿਦੇਹੀ ਵਿਦੇਹੀ ਦੀ ਸਰੀਰ ਦੇ ਵਿੱਚ ਲਾਲਚ ਕਿੱਥੇ ਜੇ ਸਰੀਰ ਚ ਲਾਲਚ ਹੋਵੇ ਜਾਂ ਮਰਿਆ ਹੋਵੇ ਜਦ ਵੀ ਲਾਲਚ ਵਿੱਚ ਰਹੇ ਮਰਨ ਦੇ ਬਾਅਦ ਕਿਉਂ ਨਹੀਂ ਹੁੰਦਾ ਲਾਲਚ ਕਿਉਂ ਵਿਸ਼ੇ ਬਾਦ ਨਹੀਂ ਹੁੰਦੇ ਇਹਦਾ ਮਤਲਬ ਜਿਹੜਾ ਸਰੀਰ ਚ ਨਿਕਲ ਗਿਆ ਉਹਦੇ ਵਿੱਚ ਸੀ ਸਾਰੇ ਇਹ ਬਿਮਾਰੀਆਂ ਹੁਣ ਜਦ ਦੇਹੀ ਅਸੀਂ ਕਹਿੰਦੇ ਦੇਹੀ ਦਾ ਅਰਥ ਸਰੀਰ ਲਾ ਲੈਣੇ ਬਾਹਰ ਦਾ ਇਹੀ ਮੂਰਖਤਾ ਹੈ ਇਹ ਵਿਦਵਾਨਾਂ ਦੀ ਮੂਰਖਤਾ ਇੱਥੋਂ ਹੀ ਆ ਦੇਹੀ ਦਾ ਅੰਦਰ ਬਾਹਲਾ ਸ਼ਰੀਰ ਲਈ ਜਾਂਦੇ ਜਿੰਨਾ ਚਿਰ ਜਿਉਂਦਾ ਹੈ ਇਹਨੂੰ ਸਾਹ ਆਉਂਦਾ ਹੈ ਬਗਲਵਾਤ ਕਰਦਾ ਉਹਨਾਂ ਚਿਰ ਝੂਠ ਹੈ ਇਹਦੇ ਕੋਲ ਉਹਨਾਂ ਚਿਰ ਲਾਲਚ ਹੈ ਇਹਦੇ ਕੋਲ ਉਹਨਾਂ ਚਿਰ ਵਿਖੇ ਵਿਆਹ ਬਾਅਦ ਕਿੱਥੇ ਰਹਿੰਦੇ ਨੇ ਇਹ ਦੇਹੀ ਮੇ ਬਾਸ ਇਹਦੇ ਹਿਰਦੇ 'ਚ ਵਾਸ ਕਰਦੇ ਨੇ ਹਿਰਦਾ ਦੇਹੀ ਹੈ ਮਨ ਵਿੱਚ ਨੇ ਦੇ ਚੀਜ਼ਾਂ ਮਨੇ ਸਰੀਰ ਹੈ ਉਹਦੇ ਵਿੱਚ ਬਾਸ ਕੀ ਦਾ ਹੋਣਾ ਚਾਹੀਦਾ ਸੀ ਮਨ ਦੇ ਵਿੱਚ ਇਹ ਗੰਦਗੀ ਦਾ ਢੇਰ ਲਾ ਲਿਆ ਮਨ ਵਿੱਚ ਮਨ ਮੰਦਰ ਸੀ ਮਨ ਤਾਂ ਮੰਦਰ ਸੀ ਆਪਾਂ ਮੰਦਰ ਦੇ ਵਿੱਚ ਗੰਦਗੀ ਲਿਆ ਕੇ ਸਿੱਟ ਦਈਏ ਕਿ ਚੰਗੀ ਗੱਲ ਹੈ ਮਨ ਮੰਦਰ ਤਨ ਬੇਸ ਕਲੰਦਰ ਇਸ ਮੰਦਰ ਜਾ ਕੇ ਪ੍ਰਗਟ ਹੋਣਾ ਸੀ ਪਰਮੇਸ਼ਰ ਨੇ ਭਗਵਾਨ ਨੇ ਜਿਹਨੂੰ ਤੁਸੀਂ ਭਗਵਾਨ ਕਹਿੰਦੇ ਹੋ ਭਗਵਾਨ ਤਾਂ ਆਪੇ ਐਸਾ ਬਣਨਾ ਹੈ ਨਹੀਂ ਭਗਤ ਜੀ ਦੇ ਘਰ ਚ ਆ ਜਵੇ ਉਹ ਭਾਗਵਾਨ ਹੁੰਦਾ ਉਹ ਕਰਮਾ ਵਾਲਾ ਹੁੰਦਾ ਭਗਵਾਨ ਹੁੰਦਾ ਕਰਮਾ ਵਾਲਾ ਕਿਸਮਤ ਵਾਲਾ ਚੰਗੀ ਕਿਸਮਤ ਵਾਲਾ ਭਗਵਾਨ ਭਗਵਾਨ ਤਾਂ ਆਪ ਹੀ ਹੈ ਜਿਹਨੇ ਆਉਣਾ ਹੈ ਘਰ ਉਹ ਪਰਮੇਸ਼ਰ ਹੈ ਸ਼ਬਦ ਗੁਰੂ ਹੈ ਹੁਕਮ ਹੈ ਹੁਕਮ ਪ੍ਰਗਟ ਹੋਣਾ ਤੇ ਕਰੋ ਅੰਦਰੋਂ ਮੇਰੇ ਗ੍ਰਹਿ ਆਏ ਰਾਜਾ ਰਾਮ ਪਧਾਰਾ ਹੁਣ ਮਨ ਮੰਤਰ ਦੇ ਵਿੱਚ ਜਿੰਨਾ ਜਿਹੜੇ ਗੰਦਗੀ ਪਈ ਆ ਉਹ ਕਿਵੇਂ ਆ ਜਵੇ ਅਸੀਂ ਕਿਤੇ ਕੋਈ ਫੰਕਸ਼ਨ ਕਰਨਾ ਕਿਸੇ ਮਿਨਿਸਟਰ ਨੇ ਹੋਣਾ ਉਹ ਜਗ੍ਹਾ ਸਾਫ਼ ਕਰਾਂਗੇ ਕਿ ਨਹੀਂ ਕਰਾਂਗੇ ਫਿਰ ਉੱਥੇ ਗੰਦਗੀ ਦੇ ਜਾ ਕੇ ਬਿਠਾ ਦਾਂਗੇ ਨੇੜੇ ਤੇੜੇ ਵੀ ਰਹਿਣ ਦਿੰਦੇ ਅਸੀਂ ਤਾਂ ਗੰਦਗੀ ਆ ਸੰਸਾਰੀ ਆ ਮਨੁੱਖਾਂ ਦੇ ਹੋਣ ਕਰਕੇ ਹੀ ਪਰਮੇਸ਼ਰ ਦੇ ਹੋਣ ਕਰਕੇ ਗੰਦਗੀ ਅੰਦਰ ਰੱਖੀ ਬੈਠੇ ਨੇ ਉਹ ਨਾਲੇ ਤੂੰ ਭਗਤੀ ਕਰਦਾ ਦਰਸ਼ਨ ਕਰਨੇ ਚਾਹੁੰਦਾ ਸਭ ਤੋਂ ਤੇਰੇ ਅੰਦਰ ਹੈ ਤੇਰੇ ਅੰਦਰ ਕਿਵੇਂ ਅੰਦਰੋਂ ਦਰਸ਼ਨ ਹੋਣੇ ਬਾਹਰੋਂ ਨਹੀਂ ਹੋਣ ਅੰਦਰੋਂ ਗਾਇਬ ਕਿਉਂ ਹੋਇਆ ਹੋਇਆ ਹੈ ਗੰਦਗੀ ਕਰਕੇ ਹੋਇਆ ਗਾਇਬ ਉਹ ਘਰੇ ਛੱਡ ਗਿਆ ਤੇਰਾ ਯਾ ਦੇਹੀ ਮੈਂ ਬਾਸ ਹੈ ਦੇਹੀ ਜਹਾ ਝੂਠ ਲੋਭ ਵਿਕਾਰ ਜਿੱਥੇ ਉਹਨੇ ਆਉਣਾ ਤਾਂ ਉੱਥੇ ਧਾਇਆ ਤੋਂ ਰੱਖਿਆ ਹੈ ਫਿਰ ਉਹ ਕਹਿੰਦੇ ਆਵੇ ਨਾਲੇ ਉਹਨੂੰ ਯਾਦ ਕਰੀ ਜਾਂਦਾ ਨਾਲੇ ਗੰਦਗੀ ਰੱਖੀ ਬੈਠੇ ਇਹ ਕਰ ਰਹੇ ਨੇ ਧਰਮ ਵਾਲੇ ਜਦ ਗੁਰਦੁਆਰੇ ਜਾਂਦੇ ਨੇ ਗੰਦਗੀ ਲੈ ਕੇ ਜਾਂਦੇ ਨੇ ਨਾਲ ਮਨ ਦੇ ਵਿੱਚ ਉਹ ਉੱਥੇ ਤਾਂ ਸਾਫ਼ ਕਰਕੇ ਚਲੇ ਜਾਓ ਉੱਥੇ ਵੀ ਨਹੀਂ ਸਾਫ਼ ਕਰਕੇ ਜਾਂਦੇ ਤਾਂ ਅੰਦਰ ਤਾਂ ਕੀ ਹੈ ਤੁਹਾਡੇ ਸਰੀਰ 'ਚ ਤਾਂ ਗੰਦਗੀ ਹੈ ਹੀ ਹੈ ਬਾਹਰ ਇਹ ਤਾਂ ਨਹੀਂ ਸਾਫ਼ ਹੋਣੀ ਸੀਰ ਸਰੀਰ ਦਾ ਪਵਿੱਤਰ ਹੋਣਾ ਨਹੀਂ ਜਿਹੜੇ ਕਹਿੰਦੇ ਨੇ ਕਰੋ ਰਸਨਾ ਪਵਿੱਤਰ ਉਹ ਬਕਵਾਸ ਕਰਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਜੀਵ ਪਵਿੱਤਰ ਹੁੰਦੀ ਹੋਈ ਹੁੰਦੀ ਜਿਹੜੀ ਚੀਜ਼ ਨੂੰ ਜੀਵ ਲਾ ਦਈਏ ਜਾਂ ਜਿਹੜੀ ਚੀਜ਼ ਮੂੰਹ 'ਚ ਪਾ ਲਈਏ ਉਹ ਤਾਂ ਅਪਵਿੱਤਰ ਹੋ ਜਾਂਦੀ ਹੈ ਜਾਂ ਮੂੰਹ 'ਚੋਂ ਪਾ ਕੇ ਚੀਜ਼ ਬਾਹਰ ਕੱਢੋ ਫਿਰ ਉਹ ਦੱਸੋ ਪਵਿੱਤਰ ਹੈ ਅਪਵਿੱਤਰ ਹੈ ਜੋ ਚੀਜ਼ ਨਿਕਲੀ ਮੂੰਹ 'ਚੋਂ ਆ ਪਵਿੱਤਰ ਕਿਵੇਂ ਆ ਤੂੰ ਤਾਂ ਪਵਿੱਤਰ ਬੰਦੇ ਨਹੀਂ ਸੀ ਕੋਈ ਚੀਜ਼ ਖਾ ਕੇ ਉਲਟੀ ਕਰਦਾ ਉਹਨੂੰ ਚੱਕਣ ਨੂੰ ਜੀ ਨਹੀਂ ਕਰਦਾ ਸਾਡਾ ਉਹਦੇ ਵੱਲ ਤੁਸੀਂ ਕਹਿੰਦੇ ਪਵਿੱਤਰ ਹੈ ਇੱਥੇ ਦੁਨੀਆ ਫਸੀ ਹੋਈ ਹੈ ਮੂਰਖਤਾਈ ਦੇ ਵਿੱਚ ਸਰੀਰ ਵਾਲਾ ਪਵਿੱਤਰ ਹੋਈ ਨਹੀਂ ਇਹ ਤਾਂ ਵਿਖਿਆ ਦਾ ਬਣਿਆ ਹੈ ਵਿਖਿਆ ਪਵਿੱਤਰ ਹੁੰਦੀ ਹੈ ਵਿਖੇ ਬਖਾਦ ਅੱਲਾ ਵਿਖੇ ਵਿਆਦ ਵਿਖੇ ਵਿਆਦ ਵਿਖੇ ਦਾ ਰਸਾਂ ਦਾ ਵਧਿਆ ਹੋਏ ਝੂਠ ਵਧਿਆ ਹੋਇਆ ਮਾਇਆ ਦਾ ਲਾਲਚ ਵਧਿਆ ਹੋਇਆ ਮਾਇਆ ਖਾਤਰ ਕ੍ਰੋਧ ਵਧਿਆ ਹੋਇਆ ਮਾਇਆ ਖਾਤਰ ਬੈਰ ਵਿਰੋਧ ਵਧਿਆ ਹੋਇਆ ਮਾਇਆ ਦੇ ਲਾਲਚ ਵਧੇ ਹੋਏ ਅੰਦਰ ਧਰਮ ਦੇ ਰਸਤੇ ਚੱਲਣ ਵਾਲੇ ਵਾਸਤੇ ਜੇ ਮਨ ਵਿੱਚ ਇਹ ਆ ਉਹ ਕੋ ਬੰਦਾ ਹੀ ਨਹੀਂ ਜੇ ਧਰਮ ਦੇ ਚੱਲਦਾ ਚੱਲੇ ਨਹੀਂ ਸਕਦਾ ਧਰਮ ਤੇ ਨਹੀਂ ਚੱਲਿਆ ਉਹ ਬਿਲਕੁਲ ਉਹਨੂੰ ਬਹੁਤ ਬੜਾ ਬਲੇਖਾ ਧਰਮ ਤੇ ਚੱਲਦਾ ਗੁਰਬਾਣੀ ਨੇ ਇਸ ਗੱਲ ਨੂੰ ਮੰਨਦੀ ਇਹ ਚੀਜ਼ਾਂ ਨਾਲ ਲੈ ਕੇ ਤੁਸੀਂ ਚੱਲੋ ਧਰਮ ਦੇ ਰਸਤੇ ਨਹੀਂ ਚੱਲਣਾ ਇਹ ਚੀਜ਼ਾਂ ਹੀ ਨਹੀਂ ਧਰਮ ਦੇ ਰਸਤੇ ਚੱਲਣਾ ਧਰਮ ਦਾ ਰਸਤਾ ਹੀ ਹੋਰ ਹੈ ਇਹ ਰਸਤੇ ਤਾਂ ਗ੍ਰਿਫਤਾਰੀ ਹੈ ਜੇ ਪੈਂਡੇ ਲੁੱਟੀ ਪਨਿਹਾਰੀ ਇਹ ਉਹ ਰਸਤਾ ਹੈ ਜਿਹਦੇ ਇਹ ਆਤਮਾ ਨੇ ਲੁੱਟੀ ਜਾਣਾ ਹੈ ਜਾ ਕੇ ਕਿਉਂ ਕਿਉਂ ਲੁੱਟੀ ਜਾਣਾ ਇਹ ਚੀਜ਼ਾਂ ਤਾਂ ਮਾਇਆ ਤੇ ਬਾਹਰ ਜਾਣ ਨਹੀਂ ਦੇਣੀ ਤਾਂ ਖੋਰ ਰਹੀਆਂ ਨੇ ਰਸਤੇ 'ਚ ਬਾਰਡਰ ਤੇ ਇੱਕ ਥਰ ਕੇ ਨਾਮ ਫਿਰ ਅੱਗੇ ਲਈਏ ਜਦ ਆ ਲੋਕ ਛੱਡ ਕੇ ਜਾਣਾ ਨਾ ਆਹ ਲੋਕ ਜਿਹੜਾ ਹੈ ਮਿਰਤ ਲੋਕ ਕਹਿੰਦੇ ਨੇ ਅਸੀਂ ਮਿਰਤ ਲੋਕ ਛੱਡ ਕੇ ਜਾਂ ਮਰਨਾ ਦੇਵ ਲੋਕ ਚਲੇ ਜਾਣਾ ਆਤਮਾ ਕੱਲੀ ਨਹੀਂ ਜਾਣਾ ਉੱਥੇ ਸਰੀਰ ਨਹੀਂ ਜਾਣਾ ਦੇਵ ਲੋਕ ਦੇ ਵਿੱਚ ਉਹ ਸਰੀਰ ਵੀ ਨਹੀਂ ਜਾਣਦੇ ਨਾਲ ਮਾਇਆ ਜਾਂਦੀ ਹੈ ਬੰਦਾ ਐ ਅੱਗੇ ਲਈਏ ਹੋ ਇੱਥੇ ਹੀ ਖੋਲਣ ਨੇ ਆਤਮਾ ਕੱਲੀ ਨੂੰ ਗ੍ਰਿਫਤਾਰ ਕਰਕੇ ਲੈ ਗਿਆ ਉਹਦਾ ਉਹ ਤਾਂ ਸਾਰੇ ਤੁਹਾਡੇ ਜੇ ਤੁਹਾਡੇ ਮਨ ਵਿੱਚ ਸੀ ਝੂਠ ਲੋਭ ਮਨ ਕੇ ਰਹਿ ਗਿਆ ਨਾ ਨਾਲ ਤਾਂ ਕੁਝ ਨਹੀਂ ਗਿਆ ਉਹ ਜਿਹੜਾ ਮਨ ਦੇ ਵਿੱਚ ਝੂਠ ਹੈ ਉਹੀ ਤੁਹਾਨੂੰ ਦੁਬਾਰਾ ਜਨਮ ਲਾਉਂਦਾ ਮਨ ਦੇ ਵਿੱਚ ਜਿਹੜੇ ਤੁਹਾਡੇ ਨੇ ਨਾ ਇੱਛਾਵਾਂ ਇੱਥੇ ਦਾ ਮੋਹ ਸੰਗਲ ਨਾਨਕ ਔਗੜ ਜੇ ਤੇਰੇ ਉਹ ਸੰਗਲਾ ਦਾ ਬਣਿਆ ਹੋਇਆ ਦੁਬਾਰਾ ਜਨਮ ਲੈਣ ਨੂੰ ਉਹ ਸੰਗਲੇ ਕੱਟਣੇ ਨੇ ਦੁਬਾਰਾ ਮੱਛੀ ਦੇ ਮੂੰਹ 'ਚ ਕੰਡਾ ਫਾਜਾ ਇੱਕ ਵਾਰ ਕੁੰਡੀ ਪਿੱਛੇ ਬੰਨਿਆ ਟਾਗਾ ਫਿਰ ਮੱਛੀ ਸਮੁੰਦਰ ਜਿਹੜਾ ਉਹ ਖਿੱਚ ਲਿਆਉਂਦਾ ਇਹ ਸਾਰੇ ਕੰਡਾ ਇਹਦੇ ਮੂੰਹ 'ਚ ਫਸਿਆ ਜਾਂ ਜਨਮ ਤੋਂ ਜਾਂਦਾ ਹੈ ਨਾ ਮਰ ਕੇ ਉਹ ਕੰਡਾ ਹੀ ਫੇਰ ਇਹਨੂੰ ਲੈ ਆਉਣਾ ਬਾਅਦ ਵਿੱਚ ਇਹਦੇ ਹੀ ਪਾਲੇ ਹੋਏ ਔਗਣੇ ਨੂੰ ਲੈ ਕੇ ਆਉਂਦੇ ਨੇ ਇਹਦੀ ਅਕਲ ਨਾਲ ਇਹਦੀ ਆਪਣੀ ਅਕਲ ਇਹਨੂੰ ਦੁਬਾਰਾ ਜਨਮ ਦਿੰਦੀ ਹੈ ਸਾਡੀ ਆਪਣੀ ਅਕਲ ਸਾਨੂੰ ਜਨਮ ਮਰਨ 'ਚ ਪਾ ਕੇ ਰੱਖਦੀ ਹੈ ਜਿੱਦਣ ਆਪਣੀ ਅਕਲ ਛੱਡਤੀ ਆਪਣੀ ਮਤ ਛੱਡਤੀ ਗੁਰੂ ਕੀ ਮਤ ਲੈ ਲਈ ਉਦੋਂ ਜਨਮ ਮਰਨ ਘਟਣਾ ਵਰਨਾ ਕੱਟੇ ਨਹੀਂ ਹੋਣਾ ਆਪਣੀ ਮਤ ਤਾਂ ਛੱਡਦੇ ਨਹੀਂ ਸਿੱਖ ਗੁਰੂ ਕੀ ਮੱਤ ਲੈਂਦੇ ਨਹੀਂ ਮੱਥੇ ਟੇਕੀ ਜਾਂਦੇ ਆ ਗੁਰੂ ਪਾਰ ਕਰ ਦੂ ਗੁਰੂ ਪਾਰ ਕਰ ਦੂ ਐਂ ਕਹੀ ਜਾਂਦੇ ਨੇ ਇਹਨੇ ਮੂਰਖ ਗੁਰੂ ਬਾਦ ਪਾਰ ਕਰੂ ਸਾਨੂੰ ਗੁਰੂ ਦਾ ਕਹਣਾ ਮੰਨਦੇ ਨਹੀਂ ਕਿਉਂ ਪਾਰ ਕਰੇ ਕੀ ਲੈਣਾ ਤੇ ਗੁਰੂ ਨੇ ਗੁਰੂ ਤੁਹਾਡਾ ਕਲਿਆਣਾ ਨਹੀਂ ਗੁਰੂ ਸਾਰੇ ਸੰਸਾਰ ਦਾ ਹੀ ਹੈ ਇਹਨੂੰ ਮੈਂ ਲਾਵੇ ਗੁਰੂ ਸਾਡਾ ਹੀ ਸਿੱਖਾਂ ਦਾ ਗੁਰੂ ਇੱਕ ਹੈ ਸਾਰੇ ਸੰਸਾਰ ਦਾ 84 ਲੱਖ ਜੂਨ ਦਾ ਆਦ ਅੰਤ ਇੱਕ ਹੈ ਅਵਤਾਰਾ ਸਿੱਖਾ ਦਾ ਨਹੀਂ ਹੈ ਕਲਿਆ ਦਾ ਸੋਈ ਗੁਰੂ ਸਮਝਿਓ ਹਮਾਰਾ ਜਿੰਨੇ ਜੀਵ ਨੇ 84 ਦੇ ਵਿੱਚ ਸਾਰਿਆਂ ਦਾ ਸਾਰਿਆਂ ਨੂੰ ਰਾਹ ਹੋ ਦਾਦਾ ਸੋਈ ਗੁਰੂ ਸਮਝਿਓ ਹਮਾਰਾ ਹਮਾਰੇ ਚ ਸਾਰੇ ਹੀ ਆ ਜਿਨੇ ਜੀ ਨੇ ਸਾਰੇ ਹੀ ਆ ਜੀ ਜੰਤ ਕੇ ਠਾਗਰਾ ਸਾਰੇ ਜੀ ਆ ਗਏ ਸਭ ਕੋ ਬਖਸ਼ਣ ਹਾਰ ਤੇ ਬਖਸ਼ੇ ਤਾਂ ਸਾਰਿਆਂ ਨੂੰ ਕਰਦਾ ਸਭ ਕੋ ਦੇਵਣ ਹਾਰ ਸਾਰਿਆਂ ਨੂੰ ਦਿੰਦਾ ਦਾਤਾ ਇਸੇ ਖਾਣਾ ਹੀ ਹੈ ਇਹਨਾਂ ਨੂੰ ਬਹੁਤ ਬੜਾ ਭਲੇਖਾ ਜਿਹਨੂੰ ਇਹ ਗੁਰੂ ਮੰਨਦੇ ਨੇ ਗੁਰੂ ਹੈ ਨਹੀਂ ਤਾਂ ਹੀ ਤਾਂ ਗੁਰੂ ਨਹੀਂ ਜਿਹਨੂੰ ਗੁਰੂ ਮੰਨਦੇ ਆ ਅਸੀਂ ਉਹ ਨਹੀਂ ਗੁਰੂ ਜਿਹੜਾ ਗੁਰੂ ਆ ਉਹ ਤਾਂ ਅਸੀਂ ਜਾਣਦੇ ਹੀ ਨਹੀਂ ਜਿਹਨੂੰ ਗੁਰਬਾਣੀ ਨੇ ਗੁਰੂ ਸਾਨੂੰ ਦੱਸਿਆ ਵੀ ਗੁਰੂ ਕੌਣ ਹੈ ਉਹਨੂੰ ਤਾਂ ਜੋ ਅਜੇ ਬੁਝਿਆ ਹੀ ਨਹੀਂ ਵੀ ਕੌਣ ਹੈ ਉਹ ਸਾਰਿਆਂ ਦਾ ਗੁਰੂ ਹੈ ਉਹ ਨਾਨਕ ਨਹੀਂ ਹੈਗਾ ਸਭ ਕੋ ਬਖਸ਼ਣਹਾਰ ਤੇ ਸਾਰੇ ਜੀ ਜੰਤ ਦਾ ਠਾਕਰ ਹੈ ਵੀ ਠਾਕਰ ਵੀ ਜੀ ਜੰਤ ਦਾ ਹੀ ਹੈ ਠਾਕਰ ਕੱਲਾ ਪੰਡਤ ਦਾ ਨਹੀਂ ਹੈ ਪੰਡਤ ਠਾਕਰ ਨੂੰ ਮੰਨਦਾ ਨਾ ਠਾਕਰ ਕੱਲਾ ਪੰਡਤ ਦਾ ਨਹੀਂ ਹੈ ਹਿੰਦੂਆਂ ਦਾ ਨਹੀਂ ਹੈ ਉਹਦਾ ਵੀ ਭਲੇਖਾ ਕੱਢਿਆ ਸੀ ਇਹਨਾਂ ਦਾ ਵੀ ਭਲੇਖਾ ਕੱਢਿਆ ਸੀ ਠਾਕਰ ਨੂੰ ਨਫ਼ਰਤ ਨਾ ਕਰੋ ਠਾਕਰ ਦਾ ਸਾਰਿਆਂ ਦਾ ਹੀ ਆ ਜੀ ਜੰਤੂ ਦਾ ਠਾਕਰ ਕੌਣ ਠਾਕਰ ਮਨੁਆ ਰੱਖੋ ਠਾਏ ਜਿਹਨੇ ਮਨ ਨੂੰ ਥੋੜੇ ਠਿਕਾਣੇ ਕਰਨਾ ਉਹ ਠਾਕਰ ਜਿਹਨੇ ਮਨ ਨੂੰ ਬੰਨ ਕੇ ਘੜਾਉਣਾ ਨਾ ਰੋਕਣਾ ਸਭ ਕਾਹ ਤੋਂ ਠਾਕਰ ਨਾਲ ਜੁੜੇ ਹੋਏ ਨਾ ਮਨ ਟਿਕਾਣੇ ਆਉਣਾ ਹੀ ਨਹੀਂ ਠਾਕਰ ਦਾ ਗੁਰਬਾਣੀ ਦਾ ਗਿਆਨ ਹੈ ਠਾਕਰ ਦਾ ਮਤਲਬ ਹੁੰਦਾ ਵੱਡਾ ਹੁਕਮਦਾਰਾਂ ਨਾਲ ਵੱਡਾ ਹੁਕਮ ਦੀ ਵਿਆਖਿਆ ਗਿਆ ਇਹ ਗਿਆਨ ਹੈ ਗੁਰਬਾਣੀ ਦਾ ਮਨ ਨੂੰ ਬੰਨ ਸਕਦਾ ਹੈ ਇਹ ਮਨ ਨੂੰ ਟਿਕਾਣੇ ਰੱਖ ਸਕਦਾ ਪਰ ਅਸੀਂ ਗਿਆਨ ਠੀਕ ਠੀਕ ਦੀ ਬਜਾਏ ਗਲਤ ਸਮਝਦੇ ਹਾਂ ਅਰਥੇ ਗਲਤ ਲਾਏ ਗੁਰਬਾਣੀ ਆਪਣੇ ਮਤਲਬ ਦੇ ਅਰਥ ਲਾ ਲਏ ਅਰਥ ਪਰਾ ਦਾ ਲਾਏ ਹੀ ਨਹੀਂ ਅਸੀਂ ਅਰਥਾਂ ਤੋਂ ਲੈਣੇ ਕੀ ਸੀ ਬਾਣੀ ਪੜੀ ਵੀ ਇਹਦਾ ਜਿਵੇਂ ਦਵਾਈ ਖਾ ਕੇ ਨਾ ਦਵਾਈ ਦਾ ਅਸਰ ਆਪੇ ਹੋ ਜਾਂਦਾ ਉਹ ਸਮਝਦੇ ਨੇ ਬਾਣੀ ਪੜ ਕੇ ਦਾ ਅਸਰ ਆਪੇ ਹੋ ਜੂਏ ਦਵਾਈ ਹੈ ਦਵਾਈ ਆਪਾਂ ਖਾਣੇ ਆ ਟੀਕਾ ਲੱਗਦਾ ਆਪਣੇ ਆਪਣੀ ਮਰਜ਼ੀ ਥੋੜਾ ਵੀ ਅਸਰ ਹੋਵੇ ਉਹਦੇ ਤੇ ਇਹ ਆਪਣੀ ਮਰਜ਼ੀ ਨਾ ਹੋਵੇ ਇਹ ਜੀ ਗੱਲ ਨਹੀਂ ਹੈ ਦਵਾਈ ਇਹ ਬਾਣੀ ਇਹ ਜੀ ਨਹੀਂ ਹੈ ਚੀਜ਼ ਇਹ ਸਾਡੀ ਮਰਜ਼ੀ ਹੋਊ ਤਾਂ ਅਸਰ ਹੋਊ ਸਾਡੀ ਮਰਜ਼ੀ ਨਹੀਂ ਨਹੀਂ ਅਸਰ ਹੋਊਗਾ ਇਹ ਦਵਾਈ ਐਸੀ ਹੈ ਹੈ ਤਾਂ ਦਵਾਈ ਹੋਏ ਵੀ ਹਉਮੈ ਰੋਗ ਦੀ ਪਰ ਇਹਦਾ ਅਸਰ ਸਾਡੀ ਮਰਜ਼ੀ ਨਾਲ ਹੁੰਦਾ ਜਿਹੜੀ ਦੂਰੀ ਸਰੀਰ ਦੀ ਦਵਾਈ ਉਹਦਾ ਅਸਰ ਤੇ ਸਾਡੀ ਮਰਜ਼ੀ ਕੋਈ ਨਹੀਂ ਕਿਉਂਕਿ ਉਹ ਆਤਮ ਇਹ ਆਤਮਾ ਦੀ ਦਵਾਈ ਹੈ ਆਤਮਾ ਦੀ ਮਰਜ਼ੀ ਨਾਲ ਅਸਰ ਹੋਊਗਾ ਜੇ ਤਾਂ ਆਤਮਾ ਨੂੰ ਬੈਠ ਕੇ ਫਿੱਟ ਤਾਂ ਅਸਰ ਹੋ ਜੂ ਜੇ ਆਪਾਂ ਨੂੰ ਫਿੱਟੇ ਨਾ ਬੈਠੀ ਜਿਵੇਂ ਅਸੀਂ ਕੋਈ ਚੀਜ਼ ਖਾਂਦੇ ਇਹ ਖਾਣ ਵਾਲੀ ਚੀਜ਼ ਹੈ ਜੇ ਭਾਵੇ ਜੇ ਕੋ ਖਾਵੇ ਜੇ ਕੋ ਕੁੰਝੇ ਜਿਹੜੀ ਚੀਜ਼ ਖਾਣੇ ਆ ਜੇ ਸਾਨੂੰ ਹਜਮ ਨਾ ਹੋਵੇ ਉਲਟੀ ਆ ਜਾਵੇ ਫਿਰ ਨੁਕਸਾਨ ਹੋਇਆ ਫਾਇਦਾ ਤਾਂ ਹੋਇਆ ਨਹੀਂ ਇਸ ਕਰਕੇ ਸਿੱਖਾਂ ਨੂੰ ਗੁਰਬਾਣੀ ਹਜਮੇ ਨਹੀਂ ਹੈ ਜੇ ਹਜਮ ਹੋਵੇ ਤਾਂ ਮੰਨ ਲੈਣ ਹਜਮ ਹੋਊਗੀ ਅਸਰ ਹੋਊਗਾ ਜਿਹਨੂੰ ਹਜਮ ਨਹੀਂ ਹੁੰਦੀ ਗੱਲ ਗੁਰਬਾਣੀ ਦੀ ਉਹਨੂੰ ਅਸਰ ਨਹੀਂ ਹੋਣਾ ਜਿਹਨੂੰ ਦਵਾਈ ਹਜਮ ਨਹੀਂ ਹੋਈ ਉਹ ਤੇ ਕੋਈ ਅਸਰ ਨਹੀਂ ਅਸਰ ਉਹਨੂੰ ਹੋਊਗਾ ਔਰ ਉਹੀ ਸਿੱਖਾ ਹੈ ਜਿਹਨੂੰ ਗੁਰਬਾਣੀ ਹਜਮ ਹੋਊਗੀ ਹਜਮ ਨਹੀਂ ਹੋ ਰਹੀ ਗੁਰੂ ਦੀ ਪਾਣਾ ਮਿੱਠਾ ਕਰਕੇ ਮੰਨਿਆ ਨਹੀਂ ਜਾ ਸਕਦਾ ਸਭ ਤੇ ਮੰਨਿਆ ਨਹੀਂ ਜਾ ਕਹਿੰਦੇ ਜੀ ਗੁਰਬਾਣੀ ਬਹੁਤ ਔਖੀ ਹੈ ਮੰਨਣੀ ਹਜ਼ਮ ਕਰਨੀ ਔਖੀ ਹੈ ਮੰਨਣੀ ਔਖੀ ਦਾ ਮਤਲਬ ਹਜ਼ਮ ਕਰਨੀ ਔਖੀ ਹੈ ਹਰ ਮੈਂ ਨਹੀਂ ਹੁੰਦੇ ਇਹਦਾ ਅਸਰ ਨਹੀਂ ਹੋਣਾ ਜਿਹੜੇ ਕਹਿੰਦੇ ਨੇ ਔਖੀ ਹੈ ਉਹਨਾਂ ਤੇ ਕੋਈ ਅਸਰ ਨਹੀਂ ਹੋਣਾ ਨਾ ਸਿੱਖ ਅੱਜ ਨੇ ਨਾ ਸਿੱਖ ਕੱਲ ਨੂੰ ਨੇ ਉਹ ਐਵੇਂ ਖੱਜਲ ਫਾਰ ਨਾ ਹੋਣ ਹੋਰ ਆਪਣਾ ਕੰਮ ਲੱਗੇ ਰਹਿਣ ਕੀ ਲੈਣਾ ਉਹਨੇ ਗੁਰਦੁਆਰੇ ਤੇ ਉਹ ਬਦਨਾਮ ਨਾ ਕਰਨ ਦੋਇਆ ਨੂੰ ਵੀ ਬਦਨਾਮ ਨਾ ਹੋਣ ਮੰਨਣੀ ਹੈ ਨਹੀਂ ਰੋਜ਼ ਆਈ ਜਾਣਾ ਨੱਕ ਘਸਾਈ ਜਾਣਾ ਲੋਕ ਕਹਿੰਦੇ ਲੈ ਸਿੱਖ ਇਹ ਜਿਹੇ ਗੁਰੂ ਵੱਲ ਉਂਗਲੀ ਉੱਠਦੀ ਹੈ ਉਹ ਨਾ ਜਾਣ ਸਿੱਖੀ ਛੱਡ ਜਾਣ ਚੰਗੀ ਗੱਲ ਹੈ ਗੁਰੂ ਵੱਲ ਉਂਗਲੀ ਨਾ ਉਠੇ ਥੋੜੇ ਰਹਿ ਜਾਣ 2 4 5 7 10 20 ਰਹਿ ਜਾਣ ਸਿੱਖੋ ਚੰਗੀ ਗੱਲ ਹੈ ਪਰ ਹੋਣ ਸਿੱਖੋ ਤਾਂ ਕਿ ਗੁਰੂ ਵੱਲ ਉਂਗਲੀ ਨਾ ਉਠੇ ਉਹਨਾਂ ਦੇ ਤਾਂ ਗੁਰੂ ਵੱਲ ਉਂਗਲੀ ਉੱਠਦੀ ਹੈ ਬੱਚੇ ਪੜ੍ਹਦੇ ਨੇ ਸਕੂਲ 'ਚ ਸਾਰੇ ਹੀ ਫੇਲ ਹੋ ਗਏ ਸਕੂਲ ਵੱਲ ਉਂਗਲੀ ਉੱਠਦੀ ਹੈ ਉੱਠਦੀ ਹੈ ਨਾ ਉੱਠਦੀ ਮਾਸਟਰਾਂ ਟੀਚਰਾਂ ਵੱਲ ਉਂਗਲੀ ਉੱਠਦੀ ਹੈ ਜਾਂ ਕਮੇਟੀ ਵੱਲ ਉਂਗਲੀ ਉੱਠਦੀ ਹੈ ਸ਼੍ਰੋਮਣੀ ਕਮੇਟੀ ਵੱਲ ਉਂਗਲੀ ਉੱਠਦੀ ਹੈ ਪ੍ਰਚਾਰਕਾਂ ਵੱਲ ਉਂਗਲੀ ਉੱਠਦੀ ਹੈ ਗ੍ਰੰਥੀਆਂ ਗਿਆਨੀਆਂ ਵੱਲ ਉਂਗਲੀ ਉੱਠਦੀ ਹੈ ਸਿੱਖੀ ਵੱਲ ਉਂਗਲੀ ਉੱਠਦੀ ਹੈ ਇਹ ਉਂਗਲੀ ਨਹੀਂ ਉੱਠਣੀ ਚਾਹੀਦੀ ਸਿੱਖ ਚਾਹੇ ਥੋੜੀ ਹੋਣ ਗੁਰਦੁਆਰੇ ਬਹੁਤਾਂ ਦੀ ਲੋੜ ਨਹੀਂ ਬਦਨਾਮੀ ਦੀ ਲੋੜ ਬਦਨਾਮੀ ਨਾ ਹੋਵੇ ਅੱਜ ਬਦਨਾਮੀ ਹੋ ਰਹੀ ਹੈ ਜਿੰਨੀ ਬਹੁਤੇ ਗੁਰਦੁਆਰੇ ਨੇ ਬਹੁਤਾ ਉਨੀ ਉਨੀਓ ਬਦਨਾਮੀ ਜ਼ਿਆਦਾ ਇਹ ਬਦਨਾਮੀ ਵਾਸਤੇ ਬਣਾਏ ਨੇ ਸੋਨਾ ਬਦਨਾਮੀ ਵਾਸਤੇ ਚੜਿਆ ਗੁਰਦਾਰਿਆਂ 'ਚ ਪੱਥਰ ਇਹਨੇ ਅਰਬਾਂ ਰੁਪਏ ਖਰਬਾਂ ਰੁਪਏ ਖਰਚ ਕਰਦੇ ਹੋ ਬਦਨਾਮੀ ਕਰਾਉਣ ਵਾਸਤੇ ਕਰਦੇ ਹੋ ਸਿੱਖੀ ਦੀ ਜੇ ਬਦਨਾਮੀ ਕਰਕੇ ਨਹੀਂ ਕਰਦੇ ਗੁਰਬਾਣੀ ਨੂੰ ਮੰਨੋ ਨਹੀਂ ਸਭ ਕੋ ਬੰਦ ਕਰ ਦੋ ਤੇ ਬੰਦ ਕਰ ਦੋ ਨਹੀਂ ਦੂਜੀ ਗੱਲ ਹੈ ਸੱਚੀ ਗੱਲ ਹੈ ਬਦਨਾਮੀ ਵਾਸਤੇ ਕੀਤਾ ਤੁਸੀਂ ਸਾਰਾ ਜਿੰਨਾ ਜ਼ਿਆਦਾ ਉਸ ਕੀਤਾ ਉਨਾ ਹੀ ਜ਼ਿਆਦਾ ਬਦਨਾਮ ਹੋਇਆ ਇਹ ਦੱਸਣ ਨਹੀਂ ਅੱਜ ਦੇ ਹਿਸਾਬ ਨਾਲ ਅਸੀਂ ਬਦਨਾਮ ਹੋ ਰਹੇ ਹਾਂ ਯਾ ਅੱਜ ਦਾ ਮੋੜ ਕੱਟੋ ਇਹ ਸਭ ਕੁਝ ਤਾਂਜਾਬ ਬੰਦ ਕਰ ਦੋ ਵੀ ਸਾਡੇ ਵਾਦੀ ਗੱਲ ਨਹੀਂ ਸਿੱਖੀ ਛੱਡ ਕੇ ਪਰੇ ਹੋ ਜਾਓ ਜਿੰਦੇ ਲਾ ਕੇ ਗੁਰਦੁਆਰੇ ਨੂੰ ਵੀ ਭਾਈ ਅਸੀਂ ਤਾਂ ਛੱਡ ਗਏ ਔਖੀ ਗੱਲ ਖਤਮ ਕਬੀਰ ਵੀ ਕਹਿੰਦਾ ਔਖੀ ਹੈ ਗੁਰਬਾਣੀ ਵੀ ਕਹਿੰਦੀ ਔਖੀ ਗੁਰੂ ਵੀ ਕਹਿੰਦਾ ਔਖੀ ਪਰ ਸਾਡੇ ਵਾਦੀ ਗੱਲ ਨਹੀਂ ਇੱਕ ਔਗੜ ਘਾਟੀ ਰਾਮ ਕੀ ਤੇ ਚੜ੍ਹ ਰਿਹਾ ਕਬੀਰ ਕੱਲਾਈ ਜੇ ਮਾਰਗ ਪੰਡਤ ਕਹੇ ਪਾਛੇ ਪਰੀ ਬਹੀਰ ਜਿਹੜਾ ਪੰਡਤ ਨੇ ਮਾਰਗ ਦੱਸਿਆ ਸੀ ਉਹਦੇ ਪਿੱਛੇ ਸਾਰੇ ਹੀ ਹੋਲੇ ਜਿਹੜਾ ਕਬੀਰ ਨੇ ਰਾਹ ਦੱਸਿਆ ਕੱਲਾ ਹੀ ਕਬੀਰ ਰਹੇਗਾ ਕੋਈ ਨਹੀਂ ਚੜ ਰਿਹਾ ਅੱਜ ਕੋਈ ਨਹੀਂ ਚੜ ਰਿਹਾ ਸਿੱਖੀ ਦੇ ਮਾਰਗ ਜਿਹੜੇ ਗੁਰਦੁਆਰੇ ਜਾਂਦੇ ਜੇ ਚੜਿਆ ਕੋਈ ਕੱਲਾ ਹੀ ਹੋਊਗਾ ਉਹ ਓਏ ਭੀੜ ਤੋਂ ਪਰੇ ਹੈ ਭੀੜ ਦੇ ਵਿੱਚ ਨਹੀਂ ਹੁੰਦਾ ਉਹ ਗੁਰਬਾਣੀ ਉਹ ਕਹਿੰਦੀ ਹੈ ਹਾਂ ਕਬੀਰ ਕੱਲਾ ਜਾ ਰਿਹਾ ਕਿਸੇ ਮੰਦਰ 'ਚ ਨਹੀਂ ਜਾ ਰਿਹਾ ਕਿਸੇ ਸੰਗਤ ਵਿੱਚ ਨਹੀਂ ਜਾ ਰਿਹਾ ਰਬਦਾਸ ਦੱਸੋ ਕਿਹੜੀ ਸੰਗਤ 'ਚ ਗਿਆ ਨਾ ਰਬਦਾਸ ਦੀ ਸੰਗਤ ਕੋਈ ਆਇਆ ਨਾ ਰਬਦਾਸ ਕਿਸੇ ਦੀ ਸੰਗਤ 'ਚ ਗਿਆ ਰਬਦਾਸ ਭਗਤ ਕਿਵੇਂ ਪੈਦਾ ਹੋ ਗਿਆ ਇਹ ਦੱਸੇ ਦੱਸੋ ਰਬਦਾਸ ਭਗਤ ਕਿਵੇਂ ਹੋ ਗਿਆ ਉਹ ਤਾਂ ਗਿਆ ਹੀ ਨਹੀਂ ਕਿਸੇ ਸੰਗਤ ਵਿੱਚ ਉਹਨੇ ਤਾਂ ਕਿਸੇ ਨੂੰ ਗੁਰੂ ਬਣਾਇਆ ਹੀ ਨਹੀਂ ਉਹਨੂੰ ਤਾਂ ਕਿਸੇ ਨੇ ਨਾਮ ਮੰਤਰ ਦਿੱਤਾ ਹੀ ਨਹੀਂ ਉਹਦਾ ਕੋਈ ਡੰਡਾ ਹੀ ਨਹੀਂ ਸੀ ਉਹ ਭਗਤ ਕਿਵੇਂ ਹੋ ਗਿਆ ਜਿਹੜੇ ਭਗਤ ਹੁੰਦੇ ਨੇ ਉਹ ਸੰਗਤ ਵਿੱਚ ਨਹੀਂ ਜਾਂਦੇ ਕਦੇ ਵੀ ਜੇ ਪਹਿਲਾਂ ਪਹਿਲਾਂ ਜਾਂਦੇ ਨੇ ਜਾਂ ਉਹਨਾਂ ਨੂੰ ਪਤਾ ਲੱਗਦਾ ਛੱਡ ਦਿੰਦੇ ਨੇ ਜੇ ਪਹਿਲਾਂ ਪਹਿਲਾਂ ਜਾਂਦੇ ਵੀ ਨੇ ਜਾਂ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਸੰਗਤ ਤਾਂ ਉਲਟੇ ਰਾਹ ਜਾਂਦੀ ਹੈ ਸਾਰੀ ਉਹ ਉਹ ਛੱਡ ਕੇ ਆਪਣੇ ਪਾਸੇ ਹੋ ਜਾਂਦੇ ਨੇ ਉਹਨੂੰ ਉਹਨਾਂ ਦੇ ਪਿੱਛੇ ਹਟ ਜਾਂਦੇ ਨੇ ਜਾਂ ਉਹਨਾਂ ਨੂੰ ਸਮਝ ਆਉਂਦੀ ਹੈ ਗਿਆ ਉਹ ਰਵਦਾਸ ਪਹਿਲਾਂ ਨਿਆਣਾ ਹੁੰਦਾ ਵਜਾ ਨੂੰ ਪਤਾ ਹੈ ਕਿ ਉਹਨੇ ਛੜਕੀ ਹੋਣੀ ਹੈ ਪਰ ਉਹਨੂੰ ਰਬਦਾਸ ਨੂੰ ਵਿਚਾਰੇ ਨੂੰ ਕੌਣ ਬਣਨ ਦਾ ਸੀ ਕੋਈ ਉੱਥੇ ਉਹਨਾਂ ਦਾ ਗਾਂ ਦੇ ਜੇ ਨੀਚ ਦੇ ਨਾਮ ਲਿਆ ਤੇ ਕੰਨਾਂ ਦੇ ਵਿੱਚ ਪਾ ਦੋ ਸਿੱਕਾ ਢਾਲ ਉਹ ਤਾਂ ਡਰਦੇ ਸੇ ਪਰ ਫਿਰ ਵੀ ਭਗਤ ਬਣ ਗਏ ਇਹ ਤਾਂ ਕੀਰਤਨ ਦਰਬਾਰ ਸੁਣ ਸੁਣ ਕੇ ਅਸੀਂ ਐਸੇ ਸਿੱਖ ਬਣ ਗਏ ਜਿਵੇਂ ਪੱਥਰ ਤੇ ਕੋਈ ਅਸਰ ਨਹੀਂ ਨਾ ਹੁੰਦਾ ਜਿੰਨੀ ਮਰਜ਼ੀ ਵਿਆਖਿਆ ਬਾਣੀ ਦੀ ਸੁਣ ਲਈਏ ਜਿੰਨੀ ਮਰਜ਼ੀ ਬਾਣੀ ਸੁਣ ਲਈਏ ਕੋਈ ਅਸਰ ਨਹੀਂ ਸਾਡੇ ਪੱਥਰ ਹੋ ਗਏ ਸੁਣ ਸੁਣ ਕੇ ਲਾਲ ਝੂਠ ਵਿਖੇ ਵਿਆਦ ਈਆ ਦੇਹੀ ਵੇ ਬਾਸ ਹਰ ਹਰ ਅਮਰਤ ਗੁਰੂ ਸਿਆ ਜਾਂ ਨਾ ਲਾਲ ਝੂਠ ਵਿਖੇ ਵਿਆਦ ਦਾ ਬਾਸ ਕਿਤੇ ਬਾਸ ਹਿਰਦੇ ਚ ਹੈ ਮਨ ਵਿੱਚ ਬਾਸ ਹੈ ਮਨ ਆਪਣੀ ਦੇਹੀ ਹੈ ਮਨ ਮੰਦਰ ਹੈ ਇਹ ਮੰਦਰ ਨੂੰ ਸਾਫ਼ ਕਰਨਾ ਤਾਂ ਮਨ ਨੂੰ ਇਹ ਸਾਫ਼ ਹੈ ਨਹੀਂ ਸਾਫ਼ ਕਰਨ ਆਇਆ ਸੀ ਇਹ ਸਫਾਈ ਕਰਨ ਆਏ ਸੀ ਇਹਨਾਂ ਚੀਜ਼ਾਂ ਦੀ ਇਹ ਪਤਾ ਨਹੀਂ ਕਿੰਨੇ ਕਿ ਜਨਮ ਦੇ ਨੇ ਪਿੱਛੋਂ ਹੁਣ ਫੇਰ ਨਹੀਂ ਹੋ ਰਹੀ ਗੁਰੂ ਨੇ ਤਾਂ ਕਿਹਾ ਤੁਹਾਨੂੰ ਵੀ ਆਹ ਦੇਖੋ ਇਹਨੂੰ ਸਫਾਈ ਕਰ ਲਓ ਕਿਆ ਦੇਹੀ ਮੈਂ ਬਾਸ ਹਾਂ ਹਰ ਹਰ ਅੰਮ੍ਰਿਤ ਗੁਰਮੁਖ ਪੀਆ ਨਾਨਕ ਸੁਖੀ ਨਿਵਾਸ ਸੁਖੀ ਨੂੰ ਸੁਖੀ ਜਿਹੜੇ ਗੁਰਮੁਖ ਨੇ ਹਰ ਹਰ ਅੰਮ੍ਰਿਤ ਪੀਂਦੇ ਨੇ ਉਹ ਗੁਰਬਾਣੀ ਨੂੰ ਸੁਣਦੇ ਨੇ ਸਮਝਦੇ ਨੇ ਮੰਨਦੇ ਨੇ ਅੰਮ੍ਰਿਤ ਹਿਰਦੇ 'ਚ ਲੈ ਜਾਂਦੇ ਨੇ ਮਨ ਦੇ ਅੰਦਰ ਲੈ ਜਾਂਦਾ ਤਾਂ ਸਫਾਈ ਹੁੰਦੀ ਉਹ ਧੋਨੇ ਰਹੇ ਮਨ ਧੋਵੋ ਸ਼ਬਦ ਲਾਗੋ ਲਿਖਿਆ ਆਏ ਉਪਦੇਸ਼ ਨਾਲ ਮਨ ਨੂੰ ਧੋਨੇ ਨੇ ਮਨ ਧੋਵੋ ਸ਼ਬਦ ਲਾਗੋ ਰਹੋ ਹਰਸਿਓ ਚਿਤ ਲਾਏ ਉਹ ਹਰ ਨਾਲ ਚਿਤ ਲਾ ਕੇ ਮਨ ਨੂੰ ਧੋਂਦੇ ਨੇ ਸਾਫ਼ ਕਰਦੇ ਨੇ ਵੀ ਹਰ ਦਾ ਇੱਥੇ ਨਿਵਾਸ ਹੋ ਜਵੇ ਇਹ ਹਰ ਕਾ ਮੰਦਰ ਬਣ ਜਵੇ ਮੇਰਾ ਮਨ ਇਹ ਮਨ ਨਹੀਂ ਹਰ ਮੰਦਰ ਬਣਨਾ ਮਨ ਦੇ ਅੰਦਰੋਂ ਹੀ ਲੱਭਣਾ ਮਨ ਦੇ ਅੰਦਰੋਂ ਹੀ ਜਾਣਿਆ ਜਾਣਾ ਜੋ ਜਾਣਿਆ ਜਾਣਾ ਇਸ ਕਰਕੇ ਹਰ ਕਾ ਮੰਦਰ ਮਨ ਨੇ ਬਣਨਾ ਜਿੱਤੋਂ ਹਰ ਦੀ ਪ੍ਰਾਪਤੀ ਹੋਣੀ ਹੈ ਹਰਮੰਦਰ ਹਰ ਨੇ ਆ ਕੇ ਮਨ ਦੇ ਵਿੱਚ ਨਿਵਾਸ ਕਰਨਾ ਜਦ ਉਹਨੇ ਵਿੱਚ ਆਉਣਾ ਤਾਂ ਪਤਾ ਲੱਗਣਾ ਸਫਾਈ ਬਿਨਾ ਹੋਣਾ ਨਹੀਂ ਇਹ ਗੱਲ ਠੀਕ ਜਿੰਨਾ ਜਰ ਪੂਰਾ ਸਾਫ ਨਹੀਂ ਹੋ ਜਾਂਦਾ ਉਹ ਨਜ਼ਰ ਉਹਨੇ ਕੋਈ ਨਹੀਂ ਹੋਣਾ ਬਸ ਉਹ ਜਾਣਦਾ ਇਹਦੇ ਅੰਦਰ ਗੰਦਗੀ ਹੈ ਘਟ ਕੇ ਅੰਦਰ ਕੀ ਜਾਣਤ ਘਟਦਾ ਕੀ ਮਨ ਦੇ ਅੰਦਰ ਦੀ ਗੱਲ ਮਨ ਦੇ ਅੰਦਰ ਕੀ ਕੋਸਾ ਜਾਣਦਾ ਉੱਥੇ ਬੈਠਾ ਹੀ ਉਹਦੇ ਕੋ ਕੈਮਰਾ ਲੱਗਿਆ ਹੋਇਆ ਮਨ ਦੀ ਫੋਟੋ ਦਾ ਸਾਰਾ ਅੰਦਰਲਾ ਦੁਕਾਨਦਾਰ ਬੈਠਾ ਕੈਮਰਾ ਲੱਗਿਆ ਉਹਨੂੰ ਬੈਠੇ ਨੂੰ ਦੀਦਾ ਵੀ ਕਿੱਥੇ ਕੀ ਹੋ ਰਿਹਾ ਦੁਕਾਨ 'ਚ ਉਹ ਤਾਂ ਸਾਰਿਆਂ ਦੇ ਅੰਦਰ ਤੇ ਕੈਮਰੇ ਲੱਗੇ ਨੇ ਉਹਦੇ ਦਿਨ ਨੇ ਸਾਰੇ ਕੀ ਕੀ ਹੈ ਕੱਢ ਕੱਢ ਕੇ ਅੰਦਰ ਕੀ ਜਾਣਦਾ ਇਹੋ ਤੇ ਕੀ ਲਿਖੋਨੇ ਉਹ ਤੇ ਕੁਝ ਨਹੀਂ ਲੁਕਿਆ ਹੋਇਆ ਕੁਝ ਨਹੀਂ ਲੁਕਿਆ ਹੋਇਆ ਪੜੀ ਜਾਂਦੇ ਨੇ ਕੱਢ ਕੱਢ ਕੇ ਅੰਦਰ ਕੀ ਜਾਣਦਾ ਪਰ ਦਾਲਾ ਉੱਥੇ ਹੀ ਹੈ ਫਿਰ ਲੁਕੋ ਕੇ ਰੱਖਦੇ ਨੇ ਸਾਰੀ ਗੱਲ ਲੁਕਿਆ ਕੁਝ ਨਹੀਂ ਹੈ ਕਿਸੇ ਦਾ ਕੁਝ ਨਹੀਂ ਲੁਕਿਆ ਹੋਇਆ ਕਿਸੇ ਦਾ ਸਭ ਪ੍ਰਗਟ ਹੈ ਅੱਖਾਂ ਵਿਜਲੀਆਂ ਕਬੂਤਰ ਨੂੰ ਦੇਖ ਕਬੂਤਰ ਨੇ ਬਿੱਲੀ ਨੂੰ ਦੇਖ ਬਿੱਲੀ ਦੇ ਨੇ ਦੰਦੀਆਂ ਅੱਖਾਂ ਹਾਂ ਕਬੂਤਰ ਦੀਆਂ ਅੱਖਾਂ ਵਿਜ ਕੇ ਕਬੂਤਰ ਛੇਤੀ ਵੜੇ ਜਾਊਗਾ ਬਿੱਲੀ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਵਿਜਦਾ ਤਾਂ ਮਰਿਆ ਮਰਾਇਆ ਹੀ ਤਾਂ ਫਿਰ ਉਹਦਾ ਆਪ ਹੀ ਮਰ ਗਿਆ ਉਹਨਾਂ ਦਾ ਕਹਿੰਦਾ ਮੈਂ ਤਾਂ ਇੱਥੇ ਬੈਠਾ ਫੜ ਲਾ ਕੇ ਚਾ